ਹਰਯੋਗ ਸਾਧ ਸੰਗਤ ਤੇ ਸਜਣ ਜਨੋ ਜਿੰਨਾ ਕਿ ਚਿਰ ਹੁਕਮ ਹੈ ਤੁਹਾਡੀ ਬਖਸ਼ੀ ਹੋਈ ਬੁੱਧੀ ਅਨੁਸਾਰ ਅਰਜ਼ਾ ਕਰਾਂਗਾ ਸਤ ਸੰਗਿਓ ਜਿੱਥੇ ਤੁਸੀਂ ਬੈਠੇ ਹੋ ਇਸ ਦਾ ਨਾਮ ਸਾਧ ਸੰਗਤ ਹੈ ਸਾਧ ਸੰਗਤ ਔਰ ਇਹ ਬਹੁਤ ਪੁਰਾਣੇ ਸਮੇਂ ਤੋਂ ਸਾਧ ਸੰਗਤ ਇੱਥੇ ਬੈਂਦੀ ਆਈ ਆ ਤੇ ਇਸੇ ਤਰ੍ਹਾਂ ਹੁੰਦਾ ਆਇਆ ਤੇ ਇੱਕ ਹੈ ਸਾਧ ਸੰਗਤ ਇਸ ਤੋਂ ਅੱਗੇ ਹੈ ਸਤ ਸੰਗਤ ਸਾਧ ਸੰਗਤ ਕਰਦਿਆਂ ਕਰਦਿਆਂ ਸਾਧਾਂ ਦੀ ਸੰਗਤ ਕੀਤੀ ਹੈ ਤੁਸੀਂ ਪਰ ਸਤ ਸੰਗੀ ਵੀ ਬਣਨਾ ਹੈ ਸਤ ਸੰਗੀ ਸਤ ਕੌਣ ਹੈ ਸਤ ਸਤਗੁਰੂ ਹੈ ਬਾਕੀ ਸਭ ਕੁਝ ਅਸਤ ਹੈ ਸਾਧ ਸੰਗਤ ਕਰਕੇ ਤੇ ਸਤ ਸੰਗੀ ਬਣਿਆ ਕਿ ਨਹੀਂ ਜੇ ਤੇ ਸਾਧ ਸੰਗਤ ਕਰਕੇ ਤੇ ਸਤ ਸੰਗੀ ਬਣ ਗਏ ਆ ਤੇ ਫੇਰ ਤੇ ਸਾਡਾ ਸੌਰ ਗਿਆ ਬਹੁਤ ਕੁਝ ਜੇ ਸਾਧ ਸੰਗਤ ਮੇਰੀ ਕੀਤੀ ਜਾਈਏ ਤੇ ਸਤ ਹੈ ਸਤਗੁਰੂ ਸਤ ਦਾ ਗੁਰ ਹੈ ਸਤਗੁਰੂ ਔਰ ਸਤਗੁਰ ਦੇ ਵਿੱਚ ਤੇ ਉਸ ਸਤ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ ਇਸ ਵਾਸਤੇ ਮੈਂ ਅਰਜ਼ ਕਰਨੀ ਹੈ ਕਿ ਜਿੰਨਾ ਚਿਰ ਤੁਸੀਂ ਬੈਠਣਾ ਮੈਨੂੰ ਬੜਿਆ ਸਰੀਰਾਂ ਨੇ ਬਹੁਤ ਕੁਝ ਆਖਿਆ ਅੱਜ ਤੁਸੀਂ ਆਇਆ ਇਸ ਤੇ ਗੱਲ ਕਰਿਓ ਅੱਜ ਇਸ ਤੇ ਕਰਿਓ ਉਹ ਹੋਣਾ ਉਹ ਜੋ ਤੁਸੀਂ ਕਰਾਉਣਾ ਤੇ ਸਭ ਕੁਝ ਨਹੀਂ ਹੋ ਸਕਦਾ ਜਿਸ ਟਾਪਕ ਤੇ ਦਾ ਤੁਸੀਂ ਨੇ ਮੈਨੂੰ ਆਖਿਆ ਪਰ ਤੁਸੀਂ ਸਭ ਕੁਝ ਹੀ ਆਖ ਛੜਿਆ ਇੱਕ ਵਾਰ ਸੋ ਮੈਂ ਇਹ ਅਰਜ਼ ਕਰਨ ਲੱਗਾ ਹਾਂ ਭਾਈ ਸਾਧਾ ਦਾ ਸੰਗ ਕਰਕੇ ਸਤ ਦਾ ਸੰਗਤ ਕਰਨਾ ਹੈ ਤੋ ਸਤ ਦੀ ਸੰਗਤ ਸਤਗੁਰੂ ਦੀ ਉਹਦੇ ਨਾਲ ਜੁੜਨਾ ਤੇ ਉਹਦੇ ਨਾਲ ਮਿਲਣਾ ਤੇ ਉਹ ਭਾਈ ਇਸ ਤਰ੍ਹਾਂ ਮਿਲਣਾ ਹੈ ਜਿਨ੍ਹਾਂ ਨੇ ਕੀਤੀ ਹੈ ਨਾ ਉਹ ਆਸ ਜਗ੍ਹਾ ਦੇ ਉੱਤੋਂ ਉਹ ਇਸ ਤਰ੍ਹਾਂ ਦੇ ਬਣ ਕੇ ਗਏ ਜਿਨ੍ਹਾਂ ਸਤ ਦੀ ਸਤਗੁਰੂ ਰਾਮ ਸਿੰਘ ਦੀ ਸੰਗਤ ਕੀਤੀ ਸੀ ਨਾ ਸਤ ਦੇ ਨਾਲ ਜੁੜੇ ਸਨ ਨਾ ਉਹ ਗੈਰ ਨਾਮ ਧਾਰੀ ਜਿਹੜੇ ਸਨ ਨਾਮ ਧਾਰੀ ਨਹੀਂ ਸਨ ਪਰ ਜਦੋਂ ਉਹਨਾਂ ਨੂੰ ਇਹ ਗੱਲ ਆਖੀ ਗਈ ਕਿ ਜਾਓ ਹਾਂ ਨਕਲੀ ਨਾਮ ਧਾਰੀਏ ਬਣ ਕੇ ਤੁਸੀਂ ਤੇ ਜਾ ਕੇ ਦਰਸ਼ਨ ਤੇ ਕਰੋ ਜਿਹੜੇ ਸਤ ਨਾਲ ਜੁੜੇ ਹੋਏ ਨੇ ਉਹ ਵੇਖੋ ਤੁਸੀਂ ਕਿਸ ਤਰ੍ਹਾਂ ਦੇ ਨੇ ਉਹ ਨਕਲੀ ਜਿਹੜੇ ਸਨਾ ਉਹਨਾਂ ਨੂੰ ਘੱਲਿਆ ਗਿਆ ਇੱਥੇ ਤੇ ਇਥੋਂ ਜਾਣ ਜੋਗਾ ਹੀ ਨਾ ਰਹਿ ਦਰਸ਼ਨ ਕਰਕੇ ਸਤ ਦੇ ਦੇ ਉਹ ਹਮੇਸ਼ਾ ਵਾਸਤੇ ਇੱਥੇ ਸਤਗੁਰੂ ਦੇ ਹੀ ਰਹਿ ਗਏ ਗਏ ਹੀ ਨਹੀਂ ਉਹ ਵੀ ਸਮਾਂ ਸੋ ਭਾਈ ਸਤ ਨਾਲ ਜੁੜਨਾ ਹੈ ਤਾਂ ਜੁੜਨਾ ਕਿਸ ਤਰ੍ਹਾਂ ਹੈ ਮਨ ਬਿਰਤੀ ਜਿਹੜੀ ਖੇਡਦੀ ਹੈ ਨਾ ਇਹਨੂੰ ਸਾਰੇ ਨੂੰ ਖਿੱਚੋ ਸਤਸੰਗੀ ਤੁਸੀਂ ਹੈ ਹੀ ਹੋ ਪਰ ਸਤ ਨਾਲ ਜੁੜਨ ਵਾਸਤੇ ਮਨ ਬਿਰਤੀ ਖਿੰਡੀ ਹੋਈ ਦਿਲ ਦਾ ਐਕਸਚੇਂਜ ਹੈ ਬੰਦੇ ਦਾ ਜਿਹੜਾ ਭੇਲਾ ਨਾ ਇਹ ਟੈਲੀਫੋਨ ਹੈ ਟੈਲੀਫੋਨ ਦੀਆਂ ਤਾਰਾਂ ਨੇ ਇਹਦੇ ਵਿੱਚ ਐਕਸਚੇਂਜ ਆ ਬੜੀਆਂ ਤਾਰਾਂ ਨੇ ਇੱਥੋਂ ਜਾ ਰਹੀਆਂ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਬੰਨੇ ਜਾਂਦੀ ਆ ਕੋਈ ਠੱਗੀ ਵਾਲੇ ਜਾਂਦੀ ਆ ਕੋਈ ਸ਼ਰਾਬ ਪੀਣ ਵਾਲੇ ਬੰਨੇ ਜਾਂਦੀ ਆ ਕੋਈ ਬਦਮਾਸ਼ੀ ਕਰਨ ਵਾਲੇ ਬੰਨੇ ਤਾਰ ਜਾਂਦੀ ਆ ਪਰ ਉਹ ਜਿਹੜੀ ਸਤ ਨਾਲ ਜੁੜਨ ਵਾਲੀ ਹੈ ਨਾ ਜਦੋਂ ਮਰੋੜੋਗੇ ਨਾ ਉਹ ਤਾਰ ਉਹਦੇ ਨਾਲ ਹੈਲੋ ਕਰੋਗੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਬਹਿ ਕੇ ਬਿਰਤੀ ਨੂੰ ਖਿੱਚ ਕੇ ਇੱਥੇ ਰੱਖ ਕੇ ਤੇ ਫਿਰ ਮੈਂ ਵੀ ਇਹ ਕਰਦ ਕਰਨਾ ਤੇ ਔਰ ਰਲ ਕੇ ਕਰਨੇ ਆ ਮੈਂ ਕਿਸ ਤਰ੍ਹਾਂ ਕਰਨਾ ਹਾਂਜੀ ਵਜਾਓ ਸਮਾਂ